ਸ਼ਲੋਕ ਮਹੱਲਾ ਤੀਜਾ ਦੂਜੇ ਭਾਏ ਬਿਲਾਵਲ ਨਾ ਹੋਵਈ ਮਨਮੁਖ ਥਾਏ ਨਾ ਪਾਏ ਪਾਖੰਡ ਭਗਤੀ ਨਾ ਹੋਵਈ ਪਾਰ ਬ੍ਰਹਮ ਨਾ ਪਾਇਆ ਜਾਏ ਦੂਜੇ ਪਾਏ ਬਿਲਾਵਲ ਨਾ ਹੋਵਈ ਜੇ ਅੰਦਰ ਨਾਮ ਦੀ ਭੁੱਖ ਦੇ ਬਿਨਾ ਮਾਇਆ ਦੀ ਭੁੱਖ ਹੈ ਨਾ ਤਾਂ ਬਿਲਾਵਲ ਆਗ ਨਹੀਂ ਗਾਇਆ ਹੋ ਸਕਦਾ ਫਿਰ ਨਹੀਂ ਬਿਲਾਵਲ ਹੁੰਦਾ ਫਿਰ ਨਹੀਂ ਬੁਲਾਇਆ ਬੋਲਦਾ ਉਹ ਜਿਹੜੇ ਲੋਕ ਦੇ ਕੇ ਕਹਿੰਦਾ ਬੁਲਾਇਆ ਬੋਲੇ ਉਹ ਇਸਲਾਮ ਵੀ ਕਹਿੰਦਾ ਵੀ ਸਾਨੂੰ ਉਤਰੀ ਹੈ ਕੁਰਾਨ ਉਹ ਜਿਹੜੀ ਉਤਰਨੀ ਆ ਉਹ ਬੁਲਾਇਆ ਬੋਲਣ ਵਾਲੀ ਗੱਲ ਹੈ ਐਦਾਂ ਨਹੀਂ ਬੁਲਾਇਆ ਬੋਲਦਾ ਹੁੰਦਾ ਜਿਵੇਂ ਹਰੇਕ ਜਣਾ ਖਣਾ ਕਹਿ ਦਿੰਦਾ ਬੁਲਾਇਆ ਬੋਲਣ ਦੀਆਂ ਨਿਸ਼ਾਨੀਆਂ ਦੱਸੀਆਂ ਨੇ ਜਿਹੜਾ ਬੁਲਾਇਆ ਬੋਲਦਾ ਸਿੰਪਟਮ ਕੀ ਹੁੰਦੇ ਨੇ ਕੀ ਅਵਸਥਾ ਹੁੰਦੀ ਹੈ ਕੀ ਗੱਲ ਹੁੰਦੀ ਹੈ ਉਹਦੀ ਗੱਲ ਕੀ ਦਮ ਹੁੰਦਾ ਹੈ ਇਹ ਮਾਇਆ ਦੀ ਧੋਖਾ ਦੂਜੇ ਪਾਏ ਦੂਜੇ ਭਾਏ ਕੀ ਆ ਜਿਹੜੇ ਆ ਧਰਪਾ ਨੇ ਰਾਜ ਵੱਲ ਨੂੰ ਭੱਜੇ ਨੇ ਨਾ ਇਸਲਾਮ ਰਾਜ ਵੱਲ ਨੂੰ ਭੱਜੇ ਜਿਹੜਾ ਰਾਜ ਵੱਲ ਨੂੰ ਮਾਇਆ ਵੱਲ ਨੂੰ ਭੱਜਦਾ ਉੱਥੇ ਬਲਾਵਲ ਨਹੀਂ ਹੁੰਦਾ ਮਨਮੁਖ ਥਾਏ ਨਾ ਪਾਏ ਉਹ ਤਾਂ ਮਨਮੁਖ ਹੈ ਉਹਨੂੰ ਨਹੀਂ ਜਗਾ ਮਿਲਦੀ ਹੈ ਉਹਦਾ ਮਨ ਹੀ ਟਿਕਿਆ ਹੋਇਆ ਪਖੰਡ ਦੀ ਭਗਤੀ ਨਾ ਹੋ ਗਈ ਇਹ ਪਖੰਡ ਹੈ ਲੋਕ ਕਰਦੇ ਅੱਖਾਂ ਵਿੱਚ ਤੇ ਇਹ ਭਗਤੀ ਨਹੀਂ ਹੈ ਪਖੰਡ ਨਾ ਹੋਈ ਹੋਈ ਪਖੰਡ ਭਗਤੀ ਨਾ ਹੋ ਗਈ ਔਰ ਬ੍ਰਹਮ ਨਾ ਪਾਇਆ ਜਾਏ ਹਾਂ ਪਾਰ ਬ੍ਰਹਮ ਨਾ ਪਾਇਆ ਜਾਏ ਪਾਰ ਬ੍ਰਹਮ ਜਿਹੜਾ ਸ਼ਬਦ ਗੁਰੂ ਉਹ ਨਹੀਂ ਪਾਇਆ ਜਾਂਦਾ ਪਾਰ ਬ੍ਰਹਮ ਨਾਲ ਜੁੜੇ ਤੇ ਬਿਨਾ ਇਹ ਬਲਾਵਲ ਨਹੀਂ ਹੋ ਸਕਦਾ ਜਿੰਨਾ ਚਿਰ ਪਾਰ ਬ੍ਰਹਮ ਨਾਲ ਇੱਕ ਨਹੀਂ ਹੁੰਦਾ ਰੋਜ਼ ਪਾਰ ਬ੍ਰਹਮ ਨਾਲ ਨਹੀਂ ਹੁੰਦੀ ਜਿੰਨਾ ਚਿਰ ਸੁਰਤ ਸ਼ਬਦਾਂ ਨਾਲ ਨਹੀਂ ਜੁੜਦੀ ਸ਼ਬਦ ਗੁਰੂ ਨਾਲ ਸੁਰਤ ਨਹੀਂ ਜੁੜਦੀ ਨਾਤ ਨਾਲ ਸੁਰਤ ਨਹੀਂ ਜੁੜਦੀ ਉਹਨਾਂ ਚਿਰ ਬਲਾਵਲ ਨਹੀਂ ਹੋ ਸਕਦਾ ਕੌਣ ਬੁਲਾਉਂਦਾ ਪਾਰ ਬ੍ਰਹਮ ਬੁਲਾਉਂਦਾ ਇਹ ਬੋਲਦਾ ਜੇ ਪਾਰ ਬ੍ਰਹਮ ਪਾਇਆ ਹੀ ਨਹੀਂ ਗਿਆ ਉਹਨੇ ਬੁਲਾਇਆ ਹੀ ਨਹੀਂ ਤੇ ਬੋਲੂ ਕਿਵੇਂ ਹਾਂਜੀ ਮਨ ਹੱਥ ਕਰਮ ਕਮਾਵਣੇ ਥਾਏ ਨਾ ਕੋਈ ਪਾਏ ਨਾਨਕ ਗੁਰਮੁਖ ਆਪ ਵਿਚਾਰੀ ਹੈ ਵਿੱਚੋਂ ਆਪ ਗਵਾਏ ਮਨ ਹੱਥ ਕਰਮ ਕਮਾਵਣੇ ਥਾਏ ਨਾ ਕਾਈ ਕੋਈ ਪਾਏ ਜਿਹੜੇ ਮਨ ਹੱਥ ਹੱਥ ਕਰਮ ਕਰਦੇ ਨੇ ਹਟੇ ਹੋ ਗਏ ਕਰਮ ਧਰਮ ਨੇ ਮਨ ਨਹੀਂ ਟਿਕਦਾ ਮਨ ਨਹੀਂ ਟਿਕਦਾ ਹੈ ਮਨ ਟਿਕੇ ਬਿਨਾ ਤਾਂ ਗੱਲ ਨਹੀਂ ਚੱਲਦੀ ਨਾਨਕ ਗੁਰਮੁਖੀ ਆਪ ਵਿਚਾਰੀ ਹੈ ਵਿੱਚੋਂ ਆਪ ਗਵਾਏ ਗੁਰਮੁਖ ਨੇ ਕੀ ਕੀਤਾ ਗੁਰਮੁਖੀ ਬੁੱਧੀ ਨੇ ਕੀ ਕੀਤਾ ਉਹਨੇ ਆਪਣਾ ਆਪਾ ਵਿਚਾਰਿਆ ਆਤਮ ਚੀਨੇ ਵਿੱਚੋਂ ਆਪ ਗਵਾਏ ਉਹਨੇ ਵਿੱਚੋਂ ਆਪਾ ਆਪੇ ਗਵਾਤਾ ਆਪ ਰਹਿ ਹੀ ਨਹੀਂ ਕੁਝ ਮੈਂ ਨਹੀਂ ਕਥਿਆਉ ਨਹੀਂ ਕਚਾਏ ਨਾ ਮੋਰਾ ਆਪਣਾ ਆਪੇ ਗਵਾਤਾ ਆਪਣਾ ਹੰਕਾਰ ਹੀ ਤਿਆਗਤਾ ਆਪਣੀ ਮਰਜ਼ੀ ਉਹ ਤਿਆਗ ਜਦ ਮਰਜ਼ੀ ਤਿਆਗਦਾ ਫਿਰ ਬੁਲਾਇਆ ਬੋਲਦਾ ਜਿੰਨਾ ਚਿਰ ਆਪਣੀ ਮਰਜ਼ੀ ਚੱਲਦੀ ਹੈ ਉਹਦੀ ਸੋਚ ਚੱਲਦੀ ਹੈ ਉਹ ਤੋਂ ਬੁਲਾਇਆ ਨਹੀਂ ਬੋਲਦਾ ਉਹਨਾਂ ਚਿਰ ਹਾਂਜੀ ਆਪੇ ਆਪ ਪਾਰ ਬ੍ਰਹਮ ਹੈ ਪਾਰ ਬ੍ਰਹਮ ਵਸਿਆ ਮਨ ਆਏ ਜੰਮਣ ਮਰਨਾ ਕਟਿਆ ਜੋਤੀ ਜੋਤ ਮਿਲਾਏ ਆਪੇ ਆ ਪਾਰ ਬ੍ਰਹਮ ਹੈ ਪਾਰ ਬ੍ਰਹਮ ਦਾ ਆਪੇ ਆ ਹੈ ਸਭ ਕੁਝ ਪਾਰ ਬ੍ਰਹਮ ਦਾ ਸਮਰੱਥ ਹੈ ਉਹਦਾ ਤਾਂ ਕੋਈ ਰੌਲਾ ਹੀ ਨਹੀਂ ਪਾਰ ਬ੍ਰਹਮ ਵਸਿਆ ਮਨ ਆਏ ਜਿਹਦੇ ਮਨ ਦੇ ਵਿੱਚ ਆ ਕੇ ਵਸ ਗਿਆ ਪਾਰ ਬ੍ਰਹਮ ਉਹਦਾ ਫਿਰ ਕੀ ਹੁੰਦਾ ਉਹ ਜੰਮਣ ਮਰਨਾ ਉਹਦਾ ਕਟਿਆ ਗਿਆ ਮਿਟ ਜਾਂਦਾ ਜੋਤੀ ਜੋਤ ਮਿਲਦਾ ਜੋਤੀ ਜੋਤ ਮਿਲ ਜਾਂਦੀ ਹੈ ਉਹਦੀ ਇੱਕ ਮਨ ਇੱਕ ਚਿੱਤ ਹੋ ਜਾਂਦਾ ਇੱਕ ਹੋ ਜਾਂਦਾ ਆਪਿਆ ਪਰਬ੍ਰਹਮ ਤੋਂ ਭਾਵ ਹੈ ਕਿ ਜੀਵ ਹੀ ਪਰਬ੍ਰਹਮ ਹੈਗਾ ਉਹ ਤਾਂ ਆਪਣੇ ਆਪ ਚ ਸਮਰੱਥ ਹੀ ਉਹਦਾ ਤਾਂ ਕੋਈ ਰੌਲਾ ਹੀ ਨਹੀਂ ਉਹ ਤਾਂ ਕਿਸੇ ਦੇ ਅਧੀਨ ਨਹੀਂ ਕਿਸੇ ਤੇ ਗੋਚਰੇ ਨਹੀਂ ਕਿਸੇ ਤੇ ਡਿਪੈਂਡੈਂਟ ਨਹੀਂ ਹਾਂਜੀ ਮਹੱਲਾ ਤੀਜਾ ਬਿਲਾਵਲ ਕਰਿਓ ਤੁਮ ਪਿਆਰਿਓ ਇੱਕ ਸਿਉ ਲਿਵ ਲਾਏ ਜਨਮ ਮਰਨ ਦੁਖ ਕੱਟੀਐ ਸੱਚੇ ਰਹੇ ਸਮਾਏ ਇਹ ਪਿਆਰਿਓ ਗੁਰ ਸਿੱਖੋ ਤੁਮ ਬਿਲਾਵਲ ਲਾ ਕੇ ਕਰਿਓ ਇੱਕ ਸਿਉ ਲਿਵ ਲਾਏ ਨਿਯਮ ਕਿਹਦੇ ਨਾਲ ਜੁੜੋਗੇ ਇੱਕ ਨਾਲ ਜੁੜੋਗੇ ਉਹ ਕੌਣ ਇੱਕ ਹੈ ਸ਼ਬਦ ਗੁਰੂ ਹੈ ਉਹ ਉਹ ਸ਼ਬਦ ਗੁਰੂ ਨਾਲ ਜੁੜਿਓ ਹੁਕਮ ਨਾਲ ਜੁੜਿਓ ਫਿਰ ਹੁਕਮ ਦਾ ਹੀ ਬਖਿਆਨ ਮੈਂ ਕਹਿਆ ਸਭ ਹੁਕਮਾਓ ਜੀਓ ਹੁਕਮ ਨੇ ਦੱਸਿਆ ਕੀ ਹੈ ਗੁਰਬਾਣੀ ਚ ਹੁਕਮ ਦਾ ਹੀ ਵਿਆਖ ਇਸ ਹੁਕਮ ਨਾਲ ਜੁੜਿਓ ਇਸ ਨਾਮ ਨਾਲ ਜੁੜਿਓ ਪਿਆਰਿਓ ਫਿਰ ਬਲਾਵਲ ਹੋਊਗਾ ਇੱਕ ਅਸਿਓ ਲਾ ਕੇ ਤੇ ਬਿਨਾਂ ਤੱਕ ਬਲਾਵਲ ਹੋਣਾ ਹੀ ਜਨਮ ਮਰਨ ਤੋਂ ਕੱਟਿਆ ਜਦ ਬੋਲੋਗੇ ਜਨਮ ਮਰਨ ਦੁੱਖ ਕੱਟੇ ਜਾਣਗੇ ਤੁਹਾਡੇ ਵੀ ਸੁਣਨ ਵਾਲਿਆਂ ਦੇ ਵੀ ਸੱਚੇ ਰਹੇ ਸਮਾਏ ਸੱਚੇ ਹੋ ਕੇ ਸੱਚ ਨਾਲ ਸਮਾ ਜਾਂਦੇ ਨੇ ਕਿ ਮਨ ਸੱਚਾ ਹੋ ਜਾਂਦਾ ਹੈ ਉਹ ਆਪਣੇ ਮੂਲ ਵਿੱਚ ਸਮਾ ਜਾਂਦਾ ਹੈ ਉਹਨਾਂ ਦਾ ਜਨਮ ਮਨ ਕੱਟਿਆ ਜਾਂਦਾ ਠੀਕ ਹੈ ਜੀ ਸਦਾ ਬਿਲਾਵਲ ਆਨੰਦ ਹੈ ਜੇ ਚੱਲੈ ਸਤਗੁਰ ਭਾਏ ਸਤ ਸੰਗਤੀ ਬਹਿ ਭਾਉ ਕਰ ਸਦਾ ਹਰ ਕੇ ਗੁਣ ਗਾਏ ਸਦਾ ਜਿਹੜਾ ਬਿਲਾਵਲ ਹੈ ਨਾ ਜਿਹਦੇ ਆਨੰਦ ਦੀ ਅਵਸਥਾ ਹੈ ਉਹ ਸਦਾ ਬਲਾਵਲ ਦੇ ਵਿੱਚ ਯਬਲਾਏ ਬੋਲਦਾ ਸਦਾ ਬਲਾਵਲ ਆਨੰਦ ਹੈ ਜੇ ਬਲਾਵਲ ਹੈ ਤਾਂ ਆਨੰਦ ਹੈ ਜੇ ਆਨੰਦ ਹੈ ਤਾਂ ਬਲਾਵਲ ਹੈ ਜੇ ਚੱਲਦਾ ਸਤਗੁਰ ਪਾਏ ਉਹ ਕੌਣ ਹੈ ਸਤਗੁਰ ਪਾਏ ਭਾਣੇ ਚੱਲਦੇ ਨੇ ਉਹ ਹੁਕਮ 'ਚ ਚੱਲਦਾ ਤਾਂ ਬਲਾਵਲ ਹੈ ਪਾਣੀ ਆਨੰਦ ਹੈ ਹੁਕਮ ਦੇ ਵਿੱਚ ਚੱਲਣ ਵਾਲੇ ਬਲਾਵਲ ਹੈ ਹੁਕਮ ਦੇ ਵਿੱਚ ਰਹਿਣ ਵਾਲੇ ਆਨੰਦ ਸਤ ਸੰਗਤੀ ਦਾ ਪਾਉ ਕਰ ਸਦਾ ਹਰ ਕੇ ਗੁਣ ਗਾਏ ਸਤ ਸੰਗਤ ਦੇ ਵਿੱਚ ਬਹਿ ਕੇ ਬਹੁ ਪ੍ਰੇਮ ਰੱਖ ਕੇ ਪਰ ਕੇ ਸਦਾ ਹਰ ਕੇ ਗੁਣ ਗਾਵੇ ਫਿਰ ਇਹ ਆਨੰਦ ਹੈ ਫਿਰ ਹੀ ਬੁਲਾਵੇ ਸੱਚ ਨਾਲ ਜੁੜ ਕੇ ਅੰਤਰਾਤਮਾ ਨਾਲ ਜੁੜ ਕੇ ਸਤ ਸੰਗਤ ਠੀਕ ਹੈ ਜੀ ਫਿਰ ਤਾਂ ਭਗਤਾਂ ਨੇ ਬਿਲਾਵਲ ਗਾਇਆ ਜੀ ਬਾਕੀ ਤਾਂ ਸਭ ਪੜ ਰਹੇ ਹਾਂ ਜੀ ਹਾਂ ਜੀ ਬਸ ਬਿਲਾਵਲ ਹੀ ਹੈ ਜਿੰਨੀ ਗੁਰਬਾਣੀ ਹੈ ਪੱਕੀ ਪੱਕੀ ਬਾਣੀ ਹੈ ਇਹ ਹੀ ਬਿਲਾਵਲ ਹੈ ਹਾਂਜੀ ਨਾਨਕ ਸੇ ਜਨ ਸੋਹਣੇ ਜੇ ਗੁਰਮੁਖੀ ਮੇਲ ਮਿਲਾਏ ਨਾਨਕ ਸੇ ਜਨ ਸੋਹਣੇ ਉਹੀ ਜਨ ਸੋਹਣੇ ਨੇ ਜਿਹੜੇ ਗੁਰਮੁਖੀ ਮੇਲ ਮਿਲਾਏ ਜਿਵੇਂ ਗੁਰਮੁਖੀ ਮਿਲਾਉਂਦੇ ਨੇ ਮਿਲਦੇ ਨੇ ਐ ਮਿਲਦੇ ਨੇ ਗੁਰਮੁਖਾਂ ਦੇ ਤਰੀਕੇ ਨਾਲ ਗੁਰਮੁਖ ਕਿੱਥੇ ਮਿਲਦੇ ਨੇ ਆਪਣੇ ਮੂਲ ਨਾਲ ਮਿਲਦੇ ਨੇ ਆਪਣੇ ਆਪ ਨਾਲ ਮਿਲਦੇ ਨੇ ਇੱਕ ਵਾਰ ਕਿੱਥੇ ਹੁੰਦੇ ਨੇ ਇਹ ਮੇਲ ਹੈ ਐਵੇਂ ਮਿਲਣਾ ਅੰਤਰਾਤਮੇ ਮਿਲਦੇ ਨੇ ਉਹ ਅੰਤਰਾਤਮੇ ਜੇ ਮਿਲੇ ਮਿਲੇ ਅਕੀਏ ਸੋਏ ਹਾਂਜੀ ਪੌੜੀ ਸਭਨਾ ਜੀਆਂ ਵਿੱਚ ਹਰ ਆਪ ਸੋ ਭਗਤਾਂ ਕਾ ਮਿੱਤ ਹਰ ਸਭ ਕੋਈ ਹਰ ਕੇ ਵਸ ਭਗਤਾਂ ਕੇ ਆਨੰਦ ਕਰ ਸਭਨਾ ਜੀਆਂ ਵਿੱਚ ਹਰ ਆਪ ਸੋ ਭਗਤਾਂ ਕਾ ਮਿੱਤ ਹਰ ਸਭਨਾ ਜੀਆਂ ਵਿੱਚ ਹਰ ਆਪ ਹੈ ਸੋ ਭਗਤਾਂ ਦਾ ਮਿੱਤ ਹੈ ਉਹ ਹਰ ਹੈ ਭਗਤਾਂ ਘਟ ਹਰ ਜੂ ਬਸੈ ਸੰਤਨ ਕਹਿਓ ਪੁਕਾਰ ਜਿਹੜਾ ਸਭ ਦਾ ਮੂਲ ਹੈ ਉਹ ਹਰ ਹੈ ਉਸੇ ਨੂੰ ਰਾਮ ਵੀ ਕਿਹਾ ਸਦਾ ਘਟ ਰਾਮ ਬੋਲਦਾ ਸਭ ਕੋਈ ਹਰ ਕੈ ਬਸ ਸਾਰੇ ਹਰ ਦੇ ਬਸ ਵਿੱਚ ਨੇ ਭਗਤਾਂ ਦੇ ਆਨੰਦ ਕਰ ਇਸ ਕਰਕੇ ਭਗਤਾਂ ਦੇ ਘਰ ਆਨੰਦ ਹੈ ਉਹ ਹਰ ਦੇ ਬਸ ਵਿੱਚ ਚੱਲਦੇ ਨੇ ਹਰ ਦੇ ਸੰਸਾਰੀ ਹੋ ਕੇ ਚੱਲਦੇ ਨੇ ਹਰ ਦੇ ਭਾਣੇ ਵਿੱਚ ਚੱਲਦੇ ਨੇ ਉਹਨਾਂ ਦੇ ਘਰ ਆਨੰਦ ਹੈ ਜਿਹੜਾ ਹਰ ਦੇ ਭਾਣੇ ਦਾ ਵਿਰੋਧ ਕਰਦਾ ਉਹਦੇ ਘਰ ਆਨੰਦ ਨਹੀਂ ਰਹਿੰਦਾ ਉਹ ਦੁਖੀ ਹੋ ਜਾਂਦੀ ਉਹਦੇ ਅੰਦਰ ਦੁਖਦਾ ਰਹਿੰਦੀ ਹੈ ਹਾਂਜੀ ਹਰ ਭਗਤਾਂ ਕਾ ਮੇਲੀ ਸਰਬੱਤ ਸੋ ਨਿਸਲ ਜਨ ਟੰਗ ਧਰ ਹਰ ਸਭਨਾ ਕਾ ਹੈ ਖਸਮ ਸੋ ਭਗਤ ਜਨ ਚਿਤ ਕਰ ਹਰ ਹਰ ਭਗਤਾਂ ਨਾਲ ਮੇਲ ਰੱਖਣ ਵਾਲਾ ਸਰਬੱਤ ਸੋ ਨਿਸਲ ਜਨ ਟੰਗ ਧਰ ਇਸ ਕਰਕੇ ਜਿਹੜੇ ਉਹਦੇ ਜਨ ਨੇ ਹਰ ਕੇ ਜਨ ਨੇ ਭਗਤ ਨੇ ਉਹ ਨਿਸ਼ਚਿੰਤ ਨਿਸਲ ਹੁੰਦਾ ਨਿਸ਼ਚਿੰਤ ਨਿਸ਼ਚਿੰਤ ਹੋ ਕੇ ਟੰਗ ਤੇ ਟੰਗ ਧਰ ਕੇ ਆਰਾਮ ਨਾਲ ਸੌਂਦੇ ਹਰ ਸਭਨਾ ਕਾ ਹੈ ਖਸਮ ਸੋ ਭਗਤ ਜਨ ਚਿਤ ਕਰ ਇਹ ਭਗਤਾਂ ਨੇ ਆਪਣੇ ਚਿੱਤ ਚ ਤਪ ਕੀਤਾ ਹੋਇਆ ਕਿ ਜਿਹੜਾ ਹਰ ਹੈ ਇਹ ਸਭਨਾਂ ਦਾ ਖਸਮ ਹੈ ਇਹ ਸੱਚ ਹੈ ਸੱਚ ਰੂਪ ਹੈ ਸਭਨਾਂ ਇਹ ਸੱਚ ਸਭਨਾਂ ਦਾ ਖਸਮ ਹੈ ਹਰ ਹਰ ਸੱਚ ਕੋਈ ਸੈਂਸ ਦੇ ਵਿੱਚ ਇਤਨੇ ਹੀ ਦੋ ਨਾਮ ਸੱਚ ਵੀ ਉਹੀ ਹੈ ਹਰ ਵੀ ਉਹੀ ਹੈ ਸੱਚ ਸਭਨਾਂ ਦਾ ਖਸਮ ਹੈ ਇਹਦੇ ਹਰ ਨੂੰ ਖਸਮ ਕਹਿੰਦਾ ਸੋ ਭਗਤ ਜਨ ਚਿਤ ਕਰ ਉਹ ਉਹ ਇਸ ਚੀਜ਼ ਨੂੰ ਮੰਨਦੇ ਨੇ ਭਗਤ ਅੱਛਾ ਜਦੋਂ ਆਪਾਂ ਕਹਿੰਨੇ ਕਿ ਹਰ ਵੀ ਖਸਮ ਹੈ ਤੇ ਸੱਚ ਵੀ ਖਸਮ ਹੈ ਤਾਂ ਜਿਹੜਾ ਆਦ ਸੱਚ ਜੁਗਾਦ ਸੱਚ ਲਿਖਿਆ ਹੈ ਉਹ ਹਰ ਵਾਸਤੇ ਹੀ ਲਿਖਿਆ ਹੈ ਹਰ ਵਿੱਚ ਵੀ ਹਰ ਸੀਗਾ ਠੀਕ ਹੈ ਜੀ ਜਦ ਯੁੱਧ ਹੋਣੇ ਜਾਂਦਾ ਹਰ ਸੀਗਾ ਹੁਣ ਵੀ ਹੈਗਾ ਹਰ ਤਾਂ ਹਮੇਸ਼ਾ ਰਹੂਗਾ ਹੀ ਰਹੂਗਾ ਇਹ ਸਤਗੁਰ ਹੈ ਸਤਗੁਰ ਮੇਰਾ ਸਦਾ ਸਦਾ ਨਾਮ ਨਾ ਜਾਏ ਅਬਨਾਸ਼ੀ ਪੁਰਖ ਸਭ ਨੇ ਰਹਿ ਸਮਾਏ ਜਪੀ ਸਾਹਿਬ ਦਾ ਪਹਿਲਾ ਸ਼ਲੋਕ ਹੈ ਉਹ ਹਰ ਦੇ ਗੁਣ ਤੋਂ ਹੀ ਸ਼ੁਰੂ ਕੀਤੀ ਹੈ ਜਿਹੜਾ ਯੂਨਿਟੀ ਹੈ ਇੱਕ ਹੈ ਉਹ ਹਰ ਵੀ ਹੈ ਉਹ ਤਾਂ ਹਮੇਸ਼ਾ ਹੀ ਰਹਿੰਦਾ ਜੀਵ ਹਰਦਾ ਹੀ ਨੂਰ ਹੈ ਪਰ ਅੱਲੋ ਨੂਰ ਪਾਇਆ ਹਰਦਾ ਹੀ ਨੂਰ ਪਾਇਆ ਹਾਜ਼ੇ ਥਾ ਤਾਂ ਹੀ ਉਹਦਾ ਨੂਰ ਹੈ ਫਿਰ ਹਾਂਜੀ ਤੁਦ ਅੱਪੜ ਕੋਈ ਨਾ ਸਕੈ ਸਭ ਝੱਖ ਝੱਖ ਪਵੈ ਝੜ ਤੁਦ ਅੱਪੜ ਕੋਈ ਨਾ ਸਕੈ ਇਹ ਹਰ ਤੈਨ ਨੂੰ ਤੇਰੀ ਬਰਾਬਰੀ ਨਹੀਂ ਕੋਈ ਕਰ ਸਕਦਾ ਭਾਵੇਂ ਕੋਈ ਹਰ ਸਮਾਨ ਨਹੀਂ ਰਾਜਾ ਜਿਹੜੇ ਰਾਜੇ ਬਣੇ ਫਿਰ ਫਿਰਦੇ ਨੇ ਇਹਨਾਂ ਨੂੰ ਕਹੇ ਇਹ ਭੂਪਤ ਭੂਪਤ ਹੋ ਸਕਦਾ ਹੈ ਰਾਜੇ ਦੀ ਸਭ ਦੇ ਵਿਚਾਰ ਕੇ ਸਾਥ ਦਿੰਦੇ ਨੇ ਝੂਠੇ ਝੂਠੇ ਰਾਜੇ ਨੇ ਕਰਤ ਦਵਾਜਾ ਕਿਉਂਕਿ ਇਹਨਾਂ ਨੇ ਹਮੇਸ਼ਾ ਤਾਂ ਰਹਿਣਾ ਇਹਨਾਂ ਦਾਅਵੇ ਕਰਦੇ ਨੇ ਰਾਜੇ ਹੋਣ ਦੇ ਉਹਦੀ ਬਰਾਬਰੀ ਨਹੀਂ ਕਰ ਸਕਦੇ ਸਭ ਝੜ ਪੈਂਦੇ ਨੇ ਝੱਖ ਮਾਰਦੇ ਨੇ ਆਖਰ ਝੜ ਪੈਂਦੇ ਨੇ ਮਰ ਜਾਂਦੇ ਨੇ ਨਾਸ ਹੋ ਜਾਂਦਾ ਸਿੱਧੀ ਉਹਨਾਂ ਦਾ ਹਾਂਜੀ ਠੀਕ ਹੈ ਜੀ ਇੱਥੇ ਦੂਸਰੀ ਪੌੜੀ ਦੀ ਸਮਾਪਤੀ ਹੈ ਜੀ